ਇਕ ਓੰਕਾਰ ਗੁਰ ਪ੍ਰਸਾਦ ਸੈ ਲੋਕ ਮਹੱਲਾ ਨੌਵਾਂ ਗੁਣ ਗੋਬਿੰਦ ਗਾਇਓ ਨਹੀਂ ਜਨਮ ਆਕਾਰ ਥਕੀਨ ਕਹੁ ਨਾਨਕ ਹਰ ਭਜਮਨਾ ਜਿਹ ਮੇਦ ਜਲ ਕਉ ਮੀਨ ਬਿਖਿਆਨ ਸਿਉ ਕਾਹੇ ਰਚਿਓ ਨਿਮਖ ਨ ਹੋਹਿਉ ਨਾਸ ਕਹੁ ਨਾਨਕ ਭਜ ਹਰ ਮਨਾ ਪਰਾਨ ਜਮ ਕੀ ਫਾਸ ਤਰਣਾ ਪੋਇਓ ਹੀ ਗਇਓ ਲਿਓ ਜਰਾ ਤਨ ਜੀਤੇ ਕਹੁ ਨਾਨਕ ਭਾਇ ਹਾਰਿ ਮਨਾ ਆਉਦ ਜਾਤ ਹੈ ਬੀਤ ਬਿਰਦ ਪਇਓ ਸੂਜੈ ਨਹੀਂ ਕਾਲ ਪਹੁੰਚਿਓ ਆਨੇ ਕਹੁ ਨਾਨਕ ਨਰ ਭਾਵਰੇ ਕਿਉ ਨ ਬਜੈ ਭਗਵਾਨੋ ਦਾਰਾ ਸੰਪਦ ਸਗਲ ਜਿਨ ਆਪਣੀ ਮਾਨੇ ਇਨ ਮੈਂ ਕਰ ਸੰਗੀ ਨਹੀਂ ਨਾਨਕ ਸਾਚੀ ਜਾਣੇ ਪਾਤੇ ਉਧਾਰਨ ਪੈ ਹਰਨ ਹਾਰਿਆ ਨਾਥ ਕੇ ਨਾਥ ਕਉ ਨਾਨਕ ਤੇ ਜਾਣੀਐ ਸਦਾ ਵਾਸ ਤੁਮ ਸਾਥ ਤਨ ਤਨ ਜੀਤੋ ਕੋ ਦਿਓ ਤਾ ਸਿਉ ਨੇ ਹੁਨ ਕੀਨ ਕਉ ਨਾਨਕ ਨਰ ਬਾਵਰੇ ਅਬ ਕਉ ਢੋਲਤ ਦੀਨ ਤਨ ਤਨ ਸੰਪੈ ਸੁਖ ਦਿਓ ਅਰ ਇਹ ਨੀ ਕੇ ਧਾਮ ਕਉ ਨਾਨਕ ਸੁਨ ਰੀਵਨਾ ਸਿਮਰਤ ਕਾਹਿਨ ਨਾਮ ਸਭ ਸੁਖ ਦਾਤਾ ਰਾਮ ਐ ਦੂਸਰ ਨਾਇਨ ਜਨ ਕੋਇ ਕਹੋ ਨਾਨਕ ਸੁਣ ਦੀ ਮਨਾ ਤੇ ਸਿਮਰਤ ਗਤ ਹੋਈ ਜੇ ਸਿਮਰਤ ਗਤ ਪਾਈਐ ਤੇ ਭਜੁਰੇ ਤੈ ਮੀਤ ਕਹੋ ਨਾਨਕ ਸੁਣ ਮਨਾ ਔਦ ਕਰਤ ਹੈ ਨੀਤ ਪੰਜ ਤਤ ਕੋ ਤਨ ਹੋ ਜਾਨੋ ਚਤੁਰ ਸੁਜਾਨ ਜੀਤੇ ਉਪਜਿਓ ਨਾਨਕਾ ਲੀਨ ਤਾਹਿ ਮੈਂ ਮਾਨੋ ਘਟ ਘਟ ਮੈਂ ਹਰਿ ਜੂ ਬਸਾਏ ਸੰਤਨ ਕਹਿਓ ਪੁਕਾਰੇ ਕਹੋ ਨਾਨਕ ਤੇ ਵਾਜੁ ਮਨਾ ਭਉਨੇ ਦੇ ਉਤਰਹਿ ਪਾਰੇ ਸੁਖ ਦੁਖ ਜੇ ਪਰ ਸਹਿ ਨਹੀਂ ਲੋਭ ਮੋਹ ਅਭਿਮਾਨੋ ਕਹੁ ਨਾਨਕ ਸੁਨ ਰੀ ਮਨਾ ਸੋ ਮੂਰਤ ਭਗਵਾਨੋ ਇਹ ਉਸਤ ਨਿੰਦਿਆ ਨਾਹਿ ਜੇ ਕਾਂਚਨ ਲੋ ਸਮਾਨ ਕਹੁ ਨਾਨਕ ਸੁਨ ਰੀ ਮਨਾ ਮੁਕਤ ਤਾਇ ਦੇ ਜਾਨ ਕੋ ਸੋਗ ਜਾ ਕੈ ਨਹੀਂ ਬੈਰੀ ਮੀਤ ਸਮਾਨ ਕਹੁ ਨਾਨਕ ਸੁਨ ਰੀ ਮਨਾ ਮੁਕਤ ਤਾਹਿ ਤੈ ਜਾਨ ਪੈ ਕਾਹੂ ਕੋ ਦੀਤ ਨ ਪੈ ਮਨ ਧਿਆਨ ਕਹੁ ਨਾਨਕ ਸੁਨ ਰੀ ਮਨਾ ਗਿਆਨੀ ਤਾਹਿ ਬਖਾਨ ਜੇ ਵਿਗਿਆ ਸਗਲੀ ਤਜੀ ਲਿਓ ਭੇਖ ਬੈਰਾਗ ਕਹੁ ਨਾਨਕ ਸੁਨ ਰੀ ਮਨਾ ਤੇ ਨਰ ਮਾਥੈ ਭਾਗੂ ਜਿਹ ਮਾਇਆ ਮਮਤਾ ਤਜੀ ਸਭ ਤੇ ਭਇਓ ਉਦਾਸੁ ਕਹੁ ਨਾਨਕ ਸੁਨਰੀ ਮਨਾ ਤੇ ਕਟ ਬ੍ਰਹਮ ਨਿਵਾਸੁ ਜੇ ਪ੍ਰਾਨੀ ਹੋ ਮੈਂ ਤਜੀ ਕਰਤਾ ਰਾਮ ਪਛਾਨੇ ਕਉ ਨਾਨਕ ਵੋ ਮੁਕਤ ਨਰ ਈ ਮਨ ਸਾਚੀ ਮਾਨੋ ਐ ਨਾਸਨ ਦੁਰਮਤ ਹਰਨੇ ਕਲ ਮੈਂ ਹਰ ਕੋ ਨਾਮ ਨਿਸ ਦਿਨ ਬੂ ਨਾਨਕ ਭਜਾ ਸਫਲ ਹੋਏ ਤੇ ਕਾਮ ਜੀਵਾ ਗੁਣ ਗੋਬਿੰਦ ਭਜਾਉ ਕਰਨ ਸੁਨਹੁ ਹਰਿ ਨਾਮ ਕਉ ਨਾਨਕ ਸੁਨ ਰੀ ਮਨ ਪਰਹ ਨ ਜਮ ਕੈ ਕਾਮ ਜੋ ਪ੍ਰਾਨੀ ਮਮਤਾ ਤਜੈ ਲੋਭ ਮੋਹ ਅਹੰਕਾਰ ਵਿਚਾਰ ਕਉ ਨਾਨਕ ਆਪਨ ਦਰ ਔਰ ਨ ਲੀਤੇ ਉਦਾਰ ਜੋ ਸੁਪਨਾ ਅਰ ਵੇਖਣਾ ਐਸੇ ਜਾ ਕੋ ਜਾਣੀ ਇਨ ਮੈਂ ਕਾ ਸਾਚੂ ਨਹੀਂ ਨਾਨਕ ਬਿਨ ਭਗਵਾਨ ਨੇ ਦਿਨ ਆਇਆ ਕਰਨੇ ਪ੍ਰਾਨੀ ਢੋਲਤ ਨੀਤ ਕੋਟਨ ਮੈਂ ਨਾਨਕ ਕੋ ਨਾਰਾਇਣ ਜੇ ਚੀਤ ਜੈਸੇ ਜਲ ਤੇ ਬੁਲਬੁਲਾ ਉਪਜੈ ਬਿਨ ਨੀਤ ਜਗ ਰਚਨਾ ਤੈਸੇ ਰਚੀ ਕਉ ਨਾਨਕ ਸੁਨ ਮੀਤ ਪ੍ਰਾਨੀ कछु ਨ चेतई ਮਦ ਮਾਇਆ ਕੈ ਅੰਧ ਕਹੁ ਨਾਨਕ ਬਿਨ हारि ਭਜਨ ਪਰਤ ਤਾਹਿ ਜਮ ਮੰਦ ਜੋ ਸੋ ਕਉ ਚਾਹੈ ਸਦਾ ਸਾਰਨੇ RAM ਕੀ ਲੇਹ ਕਹੁ ਨਾਨਕ ਲੀ ਮਨ ਦੁਰਲਭ ਮਾਨੁਖ ਦੇਹ ਮਾਇਆ ਕਾਰਨ ਧਾਵਹੀ ਮੂਰਖ ਲੋਗੇ ਜਾਨ ਕਹੁ ਨਾਨਕ ਬਿਨ ਹਰਿ ਭਜਨ ਬਿਰਸਾ ਜਨਮ ਸਿਰਾਨ ਜੋ ਪ੍ਰਾਣੀ ਨਿਸ ਦਿਨ ਭਜੇ ਰੂਪ ਰਾਮ ਤੇ ਜਾਨੋ ਹਾਰਿਆਂ ਨੇ ਹਾਰਿਆਂ ਅੰਤਰ ਨਹੀਂ ਨਾਨਕ ਸਾਜੀ ਮਾਨੋ ਮਨ ਮਾਇਆ ਮੈਂ ਫਾਦ ਰਹਿਓ ਬਿਸਰਿਓ ਗੋਬਿੰਦ ਨਾਮ ਕਉ ਨਾਨਕ ਬਿਨ ਹਰਿ ਭਜਨ ਜੀਵਨ ਕਉਨੇ ਕਾਮ ਪ੍ਰਾਣੀ RAM ਨ ਚੇਤਈ ਮਦ ਮਾਇਆ ਕੈ ਅੰਦ ਕਉ ਨਾਨਕ ਹਰਿ ਭਜਨ ਬਿਨ ਪਰਤ ਤਾਇ ਜਮ ਭੰਗ ਸੁਖ ਮੈਂ ਬੋ ਸੰਗੀ ਭਈ ਦੁਖ ਮੈਂ ਸੰਗ ਨ ਕੋਏ ਕਹ ਨਾਨਕ ਹਰਿ ਭਜਮਨ ਅੰਤ ਸਹਾਈ ਹੋਏ ਜਨਮ ਜਨਮ ਭਰਮਤ ਫਿਰਿਓ ਮਿਟਿਓ ਨ ਜਾਮ ਕੋ ਤਰਾਸੋ ਕਹ ਨਾਨਕ ਹਰਿ ਭਜਮਨ ਨਿਰਭੈ ਹੈ ਬਾਸੋ ਜਤਨ ਬਹੁਤ ਮੈਂ ਕਰ ਰਿਓ ਮਿਟਿਓ ਨ ਮਨ ਕੋ ਮਾਨੋ ਦੁਰਮਤ ਸਿਓ ਨਾਨਕ ਫਰਿਓ ਰਾਖ ਲਿਓ ਭਗਵਾਨ ਬਾਲ ਜਵਾਨੀ ਹਰ ਵੀਰ ਦੇ ਫੁਣ ਤੀਨ ਅਵਸਾ ਜਾਣ ਕਉ ਨਾਨਕ ਹਰਿ ਭਜਨ ਬਿਨੋ ਬਿਰਸਾ ਸਭੀ ਮਾਨੋ ਕਰਨੋ ਹੁਤੋ ਸੁਨਾ ਕਿਓ ਪਰਿਉ ਲੋਭ ਕੈ ਫੰਦ ਨਾਨਕ ਸਮਿਉ ਰਾਮ ਗਇਓ ਅਬ ਕਿਉ ਰੋਵਤ ਅੰਧ ਮਨ ਮਾਇਆ ਮੈਂ ਰਮ ਰਹਿਓ ਨਿਕਸਤ ਨਾ ਮੀਤ ਨਾਨਕ ਮੂਰਤਿ ਚਿਤਰਿਓ ਛਾੜਤ ਨਾ ਨਪੀਤੇ ਪੀਤੇ ਨਰ ਚਾਹਤ ਕਛ ਔਰੇ ਔਰੇ ਕੀ ਔਰੇ ਪਈ ਜੇ ਸੁਧਰੇ ਉਠ ਗੌਰ ਨਾਨਕ ਵਾਜੀ ਗਲਵਰੀ ਯਤਨ ਬਹੁਤ ਸੋ ਕੀ ਕੀਏ ਦੁਖੋ ਕਿਉ ਨ ਕੋਈ ਕਹੋ ਨਾਨਕ ਸੁਣ ਲੀ ਮਨ ਹਰ ਬਾਵੈ ਸੋ ਹੋਇ ਜਗ ਤੁ ਬਿਖਾਰੀ ਫਿਰ ਐ ਸਭ ਕੋ ਦਾਤਾ ਰਾਮ ਕਹੋ ਨਾਨਕ ਮਨ ਸਿਮਰਤੇ ਪੂਰਨ ਹੋਵੈ ਕਾਮ ਝੂਠੈ ਮਾਨੁ ਕਾ ਕਰੈ ਜਗ ਸੁਪਨੇ ਜਿਉ ਜਾਨੋ ਇਨ ਮੈਂ ਕਾਜ ਤੇਰੂ ਨਹੀਂ ਨਾਨਕ ਕਹੂ ਬਖਾਨ ਗਰਵ ਕਰਤ ਹੈ ਦੇਹ ਕੋ ਬਿਨਸੈ ਮੀਤ ਜੇ ਪ੍ਰਾਨੀ ਹਰ ਜਸ ਗਇਓ ਨਾਨਕ ਤੇ ਜਗ ਜੀਤ ਜੇ ਕਰ ਸਿਮਰਨ ਰਾਮ ਕੋ ਸੋ ਨਰ ਮੁਕਤਾ ਜਾਨੋ ਤੀ ਨਰ ਹਰਿ ਅੰਤਰ ਨਹੀਂ ਨਾਨਕ ਸਾਚੀ ਮਾਨੋ ਏਕ ਭਗਤ ਭਗਵਾਨ ਜੇ ਪ੍ਰਾਨੀ ਕੈ ਨਾਹਿ ਮਨ ਜੈਸੇ ਸੂਕਰ ਸੁਆਨ ਨਾਨਕ ਮਾਨੋ ਤਾਹਿ ਤਨੋ ਸਵਾਮੀ ਕੋ ਗ੍ਰਹਿ ਜੋ ਸਦਾ ਸੁਆਨ ਤਜ ਤਨੈ ਨਿਤ ਨਾਨਕੀ ਵਿਦ ਹਰ ਵਜੋ ਇਕ ਮਨ ਹੋਇ ਇਕ ਚਿਤ ਤੀਸ ਬਾਤੀ ਅਰਦਾਨ ਕਰੇ ਮਨ ਮੈਂ ਧਰੈ ਗੁਮਾਨ ਨਾਨਕ ਨੇ ਫਲ ਜਾਤ ਤੇ ਜੋ ਕੋਨ ਚੇਰੇ ਸਨਾਨੋ ਸਿਰ ਕੰਪਿਓ ਪਗ ਡਗਮਗਾਏ ਨੈਣ ਜੋਤ ਤੇ ਹੀਨ ਕਉ ਨਾਨਕੀ ਬਿਦ ਪਈ ਤਉ ਨ ਰਸ ਲੀਨ ਨਿਜ ਕਰ ਦੇਖਿਓ ਜਲ ਤੁਮੈ ਕੋ ਕਾਉ ਕੋ ਨਾਹੀ ਨਾ ਨਾਨਕ ਥਿਰਵਾਰੇ ਭਗਤ ਹੈ ਤੇਰਾ ਕੋ ਮਨ ਮਾਹਿ ਜਗ ਰਚਨਾ ਸਭ ਝੂਠ ਹੈ ਜਾਣ ਲੇ ਹੋਰੇ ਮੀਤ ਕਹਿ ਨਾਨਕ ਥਿਰ ਨਾ ਰਹੈ ਜਿਉ ਬਾਲੂ ਕੀ ਪੀਤ ਰਾਮ ਗਇਓ ਰਾਵਣ ਗਇਓ ਜਾ ਕਉ ਬਹੁ ਪਰਵਾਰ ਕਉ ਨਾਨਕ ਤੇਰ ਕਛ ਨਹੀਂ ਸੁਪਨੇ ਜਿਉ ਇੰਤਾ ਚਿੰਤਾ ਕੀ ਕੀਜੀਐ ਜੋ ਹੋਣੀ ਹੋਈ ਇਹ ਮਾਰਗ ਸੰਸਾਰ ਕੋ ਨਾਨਕ ਜੇ ਨਹੀਂ ਕੋ ਹੋਈ ਜੋ ਉਪਜੋ ਸੋ ਬਿਨਹਿ ਹੈ ਪਰੋ ਆਜੁ ਕੇ ਕਾਲ ਨਾਨਕ ਹਰਿ ਗੁਣ ਗਾਏ ਲੈ ਛਾੜ ਸਗਲ ਜੰਜਾਲ ਦੋਹਰਾ ਬਲ ਛੁਟਕਿਓ ਬੰਧਨ ਪਰੇ ਕਛੂ ਨ ਹੋਤਿ ਉਪਾਇ ਕਹੁ ਨਾਨਕ ਅਬੋਟ ਹਰ ਗਾਜਿਓ ਜਾਇ ਬਲ ਹੋ ਬੰਨਨ ਛੁਟੇ ਸਭ ਕਿਛ ਹੋਤਿ ਉਪਾਇ ਨਾਨਕ ਸਭ ਕਿਛ ਤੁਮਰਾ ਹਾਸਮ ਤੁਮੀ ਹੋਤ ਸਹਾਇ ਸੰਗ ਸਖਾ ਸਭ ਤਜ ਗਈ ਕੋ ਨਨ ਬਿਹਿਓ ਸਾਥ ਕਉ ਨਾਨਕੀ ਬਿਪਤ ਮੈਂ ਟੀਕ ਏਕ ਰਗੁਨਾਥ ਨਾਮ ਰਹਿਓ ਸਾਧੂ ਰਹਿਓ ਰਹਿਓ ਗੁਰ ਗੋਬਿੰਦ ਕਉ ਨਾਨਕੀ ਜਗਤ ਮੈਂ ਕਿਨ ਜਪਿਓ ਗੁਰਮੰਤ RAM ਨਾਮ ਉਰ ਮੈਂ ਕਹਿਓ ਜਾਂ ਕੈ ਸਾਮਨੇ ਕੋਈ ਜੇ ਸਿਮਰਤ ਸੰਕਟ ਮਿਟੈ ਦਾਸ ਤੁਹਾਰੂ ਮੁੰਦਾਵਣੀ ਮਹੱਲਾ ਪੰਜਵਾਂ ਥਾਲ ਵਿੱਚ ਤਿੰਨ ਵਸਤੂ ਪਈਓ ਸਾਸੁਨ ਤੋਖ ਵਿਚਾਰੂ ਅੰਮ੍ਰਿਤ ਨਾਮ ਠਾਕੁਰ ਕਾ ਪਈਓ ਜਿਸ ਕਾ ਸਾਬ ਸੇ ਆਧਾਰੂ ਜੇ ਕੋ ਖਾਵੇ ਜੇ ਕੋ ਪੁੰਚੈ ਜਿਸ ਕਾ ਹੋਏ ਉਧਾਰੂ ਏ ਵਤ ਤਜੀ ਨਾ ਜਾਈ ਨਿਤ ਨਿਤ ਰਾਖੋ ਨਿਧਾਰੂ ਤਾਮ ਸੰਸਾਰ ਚਰਨ ਲਗ ਤਰੀਐ ਸਭ ਨਾਨਕ ਬ੍ਰਹਮ ਪਸਾਰੂ ਸਾ ਲੋਕ ਮਹੱਲਾ ਪੰਜਵਾਂ ਤੇਰਾ ਕੀਤਾ ਜਾ ਜਾਤੋ ਨਾਹੀ ਮੈਨੂੰ ਜੋ ਕੀ ਤੋਈ ਮੈਂ ਨਿਰਗੁਣਿਆਰੇ ਕੋ ਗੁਣ ਨਾਹੀ ਆਪੇ ਤਰਸ ਪੈ ਹੋਈ ਤਰਸ ਪਿਆ ਮੇ ਰਾਮ ਤੋਈ ਸਤਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੈ ਤਾਂ ਜੀਵਾ ਤਨ ਮਨ ਥੀਵੈ ਹਰਿਆ ਇੱਕ ਓੰਕਾਰ ਧਾਰੀ ਬੋਲ ਪ੍ਰਸਾਦ ਰਾਗਮਾਲਾ ਰਾਗ ਇਕ ਸੰਗ ਪੰਜ ਬਰੰਗਨ ਸੰਗੀ ਅਲਾ ਪਹਿ ਆਠੋ ਨੰਦਨ ਪ੍ਰਸਮ ਰਾਗ ਪੈਰੋ ਵੈ ਕਰਹੀ ਪੰਜ ਰਾਗਨੀ ਸੰਗ ਉਚਾਰਹੀ ਰਸਮ ਵੀ ਬਿਲਾਵਲੀ ਪੁੰਨਿਆ ਕੀ ਗਾਵਹਿ ਬੰਗਲੀ ਪੁੰਨਿਆ ਸੇ ਲੇਖੀ ਕੀ ਭਈ ਵਾਰੀ ਇਹ ਪੈਰੋ ਕੀ ਪਾਚੋ ਨਾਰੀ ਪੰਚਮ ਹਰਿ ਦਿਸਾਖ ਸੁਨਾਵਹਿ ਮੰਗਾਲਮ ਮਦ ਮਾਧਵ ਗਾਵਹਿ ਲਲਤ ਵਿਲਾਵ ਲਗਾਵਹੀ ਆਪਣੀ ਆਪਣੀ ਮਹਾਂਤੇ ਆਜਬੁੱਤਰ ਵੈਰਵ ਕੇ ਗਾਵਹਿ ਗਾਇਨ ਪਾਤਰ ਦੁਜੀਆ ਮਾਲ ਕੌਸ ਕੀਆ ਲਾਪੈ ਸੰਗ ਰਾਗਨੀ ਵਾਂਜੋ ਥਾਪੈ ਗੋੜੀ ਕਰੀ ਅਰੁਦੇਵ ਗੰਧਾਰੀ ਗੰਧਾਰੀ ਸੀ ਹੁਤੀ ਉਚਾਰੀ ਧਨਾਸਰੀਏ ਪਾਚੋ ਗਾਈ ਮਾਦਰਾ ਕੋ ਜਗ ਸੰਗ ਲਾਈ ਮਾਰੂ ਮਾਸੀ ਅੰਗ ਮੇਵਾਰਾ ਬ੍ਰਹਮ ਚੰਡ ਕੋ ਸਕਿਉ ਬਾਰਾ ਕੋ ਖਟਿਓ ਪੌਰਾ ਨਦ ਗਾਈ ਆਸ ਮਾਲ ਕੋ ਸਖ ਸੰਗ ਲਾਈ ਆਇਓ ਹਿੰਡੋਲ ਪੰਜ ਨਾਲ ਸੰਗ ਆਇ ਸੁਤੇ ਉਠੈ ਧਾਨ ਕਲੂਲ ਗਾਇਨ ਧਾਰ ਮਿਲਾਵਹੀ ਤੇ ਰੰਗੀ ਦੇਵ ਕਰੀ ਆਈ ਵਸੰਤੀ ਸੰਦੂਰ ਸੁਹਾਈ ਸਾਰ ਸਹੀਰੀ ਲੈ ਭਾਰਿਆ ਸੰਗ ਲਾਈ ਪਾਂਚਾ ਸੁਰਮਾ ਸੁਰਮਾਨੰਦ ਬਾਸ ਕਰ ਆਏ ਚੰਦਰ ਬਿੰਬ ਮੰਗਲਨ ਸੁਹਾਈ ਸਾਸ ਮਾਨਿਓ ਆਏ ਦਾ ਗਾਵੈ ਸਰਸ ਬਸੰਤ ਕਮੋਦਾ ਆਜ ਪੁੱਤਰ ਮੈਂ ਕਹੇ ਸਵਾਰੀ ਬੁਨਿਆਈ ਦੀਪ ਕੀ ਬਾਰੀ ਕਛੇਲੀ ਪਟ ਮੰਜਰੀ ਟੋਡੀ ਕਹੀ ਅਲਾਪੇ ਕਾਮੋ ਦੀਓ ਗੁਜਰੀ ਸੰਦੀਪ ਕੇ ਥਾਪ ਕਾਲੰਕਾ ਕੁੰਤਲ ਔਰਾਮ ਕਮਲ ਕੁਸਮ ਚੰਪਕੇ ਨਾਮ ਗੌਰਾਇਓ ਕਾਨਰਾ ਕਲਿਆਣਾ ਆਸ਼ਬੁਧਰ ਦੀਪਕੇ ਜਾਨਾ ਸਭ ਮਿਲ ਸ੍ਰੀ ਰਾਗਵੈ ਗਾਵ ਹੈ ਵਾਂਜੋ ਸੰਗ ਬਰੰਗਨ ਲਾਵ ਹੈ ਬੈਰਾਰੀ ਕਰਨਾਟੀ ਧਰੀ ਗਵਰੀ ਗਾਵੈ ਆਸਾਵਰੀ ਤੇ ਪਾਛੈ ਸਿੰਧ ਵੀ ਅਲਾਪੀ ਸ੍ਰੀ ਰਾਗ ਸਿਉ ਪਾਂਜੋ ਥਾਪੀ ਸਾਲੂ ਸਾਰਗ ਸਾਗਰਾ ਔਰ ਗੋਟ ਗੰਭੀਰ ਸਾਸਤਗੁਰ ਸ੍ਰੀ ਰਾਗ ਕੇ ਗੁਣ ਕੁੰਭ ਹਮੀਰ ਕਸ਼ਟਮ ਮੇਗ ਰਾਗ ਵਹਿ ਗਾਵ ਪਾਂਚੋ ਸੰਗ ਬਰੰਗਨ ਲਾਵਹ ਸੂਰਠ ਗੋਡ ਮਲਾਰੀ ਤੁਨੀ ਪੁਨ ਗਾਵੈ ਆਸਾ ਗੁਣ ਗੁਣੀ ਉਚੈ ਸੁਰ ਸੁਹੋ ਪੁਨ ਕੀਨੀ ਮੇਗ ਰਾਗ ਸਿਉ ਬਾਜੋ ਜੀਨੀ ਬੈਰਾ ਧਰ ਗਾਇ ਧਰ ਕੇ ਦਾਰਾ ਜਵਲੀ ਧਰਨ ਟਿਓ ਜਲ ਧਾਰਾ ਪੁਨ ਗਾਵੈ ਸੰਕਰਿਓ ਸਿਆਮਾ ਮੇਗ ਰਾਗ ਪੁੱਤਰਨ ਕੇ ਨਾਮਾ ਖਾਸ ਰਾਗ ਗਾਏ ਸੰਗ ਰਾਗਨੀ ਤੀਸ ਸਭੈ ਪੁੱਤਰ ਰਾਗਨ ਕੀ 18 10 20